ਸਵਈਆ ਦੈ ਤਨੁ ਚਤਰੰਗ ਚਮੂ ਸੁਨ ਦੇਵ ਕਰੈ ਮਿਲ ਕਾਨ ਵਡਾਈ ਭਾਛ ਸਵੈ ਫਲ ਗਵਾਰ ਚਲੈ ਅੰਗਰੈ ਧੂਰ ਪਰੀ ਮੁਖ ਪੈ ਛਬ ਛਾਈ ਤਾ ਛਬ ਕੀ ਉਪਮਾ ਆਤੀ ਕਬ ਨੇ ਮੁਖ ਤੇ ਮਭਾਗ ਸੁਣਾਈ ਤਾਵਤ ਘੋਰਨ ਕੀ ਪਗ ਕੀ ਰਜ ਛਾਏ ਲਏ ਰਵ ਸੀ ਛਵ ਪਾਈ ਸੈਨ ਸਨੈ ਹਨ ਦੈਤ ਗਇਓ ਗ੍ਰਹਿ ਕੋ ਗਏ ਗੁਪਿਆ ਸਭ ਆਈ ਮਾਤ ਪ੍ਰਸੰਨ ਭਈ ਮਨ ਮੈ ਤੇ ਕੀ ਜੋ ਕਰੈ ਭਉ ਪਾਤ ਬਡਾਈ ਚਾਵਰ ਦੂਧ ਕਰਿਓ ਖੈਵੇ ਕਹੋ ਖਾਏ ਬਹੁ ਤੇ ਦੇਹ ਵਧਾਈ ਹੋਏ ਬੜੀ ਤੂਰੀ ਚੁਟਿਆ ਇਹ ਤੇ ਹੁਣ ਬਾਤ ਸਭੈ ਮਿਲ ਚਾਈ ਭੋਜਨ ਕੈ ਟਿਕ ਗਏ ਹਰ ਜੀ ਪਲਕਾ ਪਰ ਔਰ ਕਰੈ ਜੋ ਕਹਾਣੀ ਰਾਜ ਗਇਓ ਤਰਨੋ ਮਗਰੈ ਨਾ ਲਹਿਓ ਸੋ ਲਗਿਓ ਵਹ ਪੀਨ ਪਾਣੀ ਰਾਤ ਪਰੀ ਤਬ ਹੀ ਭਰ ਭੈ ਤਿਨ ਸਰਾਉਣ ਸੁਣੀ ਆਪਣੇ ਇਹ ਬਾਣੀ ਜਾਹੋ ਕਹਿਓ ਤਿਨ ਤਉ ਹਰ ਗਇਓ ਗਰੇ ਜਾਏ ਮਿਲਿਓ ਆਪਣੀ ਪਟ ਰਾਣੀ ਸੋਈਆ ਸੋਏ ਗਏ ਹਰ ਪ੍ਰਾਤ ਭੈ ਫਿਰ ਲੈ ਬਛਰੇ ਬਨ ਗਏ ਗਿਰਧਾਰੀ ਮਦ ਭੈ ਰਵ ਕੇ ਜਮਨਾ ਤਟ ਧਾਏ ਗਏ ਜੇ ਥੋ ਸਰ ਭਾਰੀ ਗੋ ਬਛਰੇ ਅਰ ਗੋਪ ਸਬੈ ਗਿਰ ਗਏ ਸਭ ਪ੍ਰਾਣ ਡਸੈ ਜਵਕਾਰੀ ਧਾਏ ਕਹਿਓ ਮੁਸਲੀ ਪ੍ਰਭ ਪੈ ਸਭ ਸਹਿਣ ਸਕਾ ਤੁਮਰੀ ਹਰ ਮਾਰੀ ਦੋਰਾ ਕਿਰਪਾ ਦ੍ਰਿਸ਼ਟ ਚਿਤ ਵੀ ਤਿਨੈ ਜੀਵ ਉਠੇ ਤਤਕਾਲ ਗਊ ਅਰ ਅਰਸੁਤ ਤਿਨੈ ਔ ਪੁਨ ਸਬੈ ਗੋਪਾਲ ਇੰਦੋਰਾ ਉਠ ਪਾਇਨ ਲਾਗੈ ਤਵੈ ਕਰਹਿ ਬਡਾਈ ਸੋਇ ਜੀਵ ਦਾਨ ਹਮ ਕੋ ਦਇਓ ਏ ਤੇ ਬਡੋ ਨਾ ਕੋਇ ਅਥ ਕਾਲੀ ਨਾਗ ਨਾਥ ਬੋ ਦੋਹਰਾ ਗੋਪ ਜਾਣ ਕੈ ਆਪਣੇ ਕੀਨੋ ਮਨੈ ਵਿਚਾਰ ਦੁਸ਼ਟ ਨਾਗ ਸਰਮੋ ਬਸੈ ਤਾ ਕੋ ਲਿਓ ਨਿਕਾਰ ਸੁਈਆ ਊਚ ਕਦਮੈ ਕੋ ਤਰਥੋ ਤਿਹ ਪੈ ਚੜਕੈ ਹਰ ਕੂਦ ਪਰਿਓ ਤਿਨ ਸੰਕ ਕਰੀ ਮਨ ਮੈ ਨਾ ਕਛੂ ਹੁਣ ਧੀਰਜ ਗਾੜ ਧਰਿਓ ਨਾ ਟਰਿਓ ਮਨੁਖੋ ਸਤ ਲਓ ਜਲ ਉੱਚ ਪਇਓ ਨਿਕਸਿਓ ਤਬ ਨਾਗ ਬਡੋ ਨਾ ਡਰਿਓ ਪਟ ਤੀਰ ਤਰੇ ਤਨ ਪੈ ਨਰ ਦੇਖ ਬਲ ਕਹਿ ਤਿਨ ਜੁਧ ਕਰਿਓ ਬਾਂਧ ਲਿਓ ਹਰ ਕੋ ਤਨ ਸੋ ਕਰ ਕ੍ਰੋਧ ਕਿਦੋ ਤੇਹ ਕੋ ਤਨ ਕਾਟੇ ਢੀਲੋ ਰਹਿਓ ਹੋਏ ਪੈ ਹਰਜੀ ਯਾਰ ਹਨ ਕੋ ਭੀਰੇ ਬੁਨ ਪਾਟੇ ਰੋਵਤ ਆਵਤ ਪੈ ਪਤਨੀ ਬ੍ਰਿਜ ਠੋਕਤ ਮੂੰਡ ਉਖਾਰਤ ਝਾਟੇ ਆਏ ਹੈ ਮਾਰੂ ਸੈ ਨਹੀਂ ਰੋਵੋ ਨਾਦੇ ਹੈ ਕਹਿ ਕਹਿ ਡਾਟੇ ਸੋਈਆ ਕਾਣ ਲਪੇਟ ਬਡੋ ਵਹ ਪੰਨਗ ਫੂਕਤ ਹੈ ਕਰ ਕਰੁਧੈ ਕੈਸੇ ਜਿਉ ਤਨ ਪਾਤਰ ਗਏ ਥਨ ਤੇ ਅਤ ਝੂਰਤ ਲੇ ਤੋ ਸਾਸਨ ਤੈਸੇ ਬੋਲਤ ਜਿਉ ਤਮਿਆ ਹਰ ਮੈ ਸੁਰ ਕੇ ਮਦ ਸਵਾਸ ਪਰੇ ਵਹ ਐਸੇ ਖੂਬਰ ਬੀਜ ਪਰੇ ਜਲ ਜਿਉ ਤਿਹ ਤੇ ਪੁਨ ਹੋਤ ਮਹਾ ਧੁਨ ਜੈਸੇ ਚਕ੍ਰਿਤ ਹੋਏ ਰਹੇ ਬ੍ਰਿਜ ਬਾਲਕ ਮਾਰ ਲੈ ਹਰ ਜੀ ਇਹ ਨਾਗੈ ਦਛਣ ਤੀਯ ਭੁਜਾ ਗਹਿ ਕੈ ਇਹ ਮਤ ਲਗੈ ਦੁਖਿਓ ਸੁਖ ਭਾਗੈ ਖੋਜਤ ਖੋਜ ਸਭੈ ਬ੍ਰਿਜ ਕੇ ਜਨ ਕੌਤਕ ਦੇਖ ਲਿਓ ਇਹ ਆਗੈ ਸਿਆਮੈ ਸਿਆਮ ਬਡੋ ਅਹ ਕਾਟਤ ਜਿਉ ਰੁਚ ਕੈ ਨਰ ਖਾਵਤ ਸਾਗੈ ਰੋਣ ਲਾਗ ਜਬੈ ਜਸਦਾ ਚੁਪ ਤਾਹੇ ਕਰਾਵਤ ਪੈ ਜੋ ਅਲੀ ਹੈ ਦੈ ਤ੍ਰਿਣਾ ਵਰਤ ਔਰ ਬਕੀ ਬਵਕਾਸਰ ਹਨੇ ਇਹ ਕਾਨ ਬਲੀ ਹੈ ਆਏ ਹੈ ਮਾਰ ਅਵੈ ਇਹ ਸਾਂਪੈ ਬੋਲ ਉਠਿਓ ਇਹ ਭਾਂਤ ਹਲੀ ਹੈ ਤੋਰ ਡਰੈ ਸਭ ਹੀ ਇਹ ਕੇ ਫਨ ਪੈ ਕਰਨਾ ਨਿਜ ਜੋਰ ਛਲੀ ਹੈ ਕਵਿਓ ਬਾਜ ਸੋਈਆ ਜਾਨ ਦੁਖੀ ਆਪਣਿਓ ਜਨ ਕਉ ਆਪਣੇ ਤਨ ਤਾਕੈ ਛਡਾਇ ਲਿਓ ਹੈ ਬਕਤਰ ਬਿਲੋਕ ਬਡੋ ਵਹ ਪੰਨਗ ਪੈ ਮਨ ਪੀਤਰ ਕ੍ਰੋਧ ਭਇਓ ਹੈ ਸੋ ਫਨ ਕੋ ਸੋ ਫੁਲਾਏ ਉਚਾਇ ਕੈ ਸਾਮ ਤਾਹਿ ਕੇ ਧਾਇ ਗਇਓ ਹੈ ਕੂਦ ਕੈ ਕਾਨ ਬਚਾਏ ਕੈ ਦਾਵ ਹੈ ਉਪਰ ਮਾਥ ਜੋ ਠਾਡੋ ਭਇਓ ਹੈ ਸਈਆ ਕੂਦਤ ਹੈ ਚੜ ਕੈ ਸਿਰ ਉਪਰ ਸਰੌਣ ਸਮੂਹ ਚਲੈ ਸਿਰ ਤਾਤੇ ਪ੍ਰਾਣ ਲਗੇ ਛੁਟਨੇ ਜਬ ਹੀ ਛਿਨ ਮੈਨ ਗਈ ਉਡ ਕੈ ਮੁਖ ਰਾਤੇ ਤਉ ਹਰ ਜੀ ਬਲ ਕੈ ਤਨ ਕੋ ਸਰ ਤੀਰ ਨਿਕਾਸ ਲਿਓ ਬਉ ਭਾਂਤੇ ਜਾਤ ਬਡੋ ਸਾਹ ਤੀਰ ਬਹਿਓ ਰਸ ਰੇ ਬੰਦ ਖੈਂਚਦ ਹੈ ਚੌਂਕਾਤੇ ਕਾਲੀ ਨਾ ਕੀ ਤ੍ਰਿਓ ਬਾਸ਼ਵਈਆ ਤਉ ਤੇਹ ਕੀ ਤ੍ਰਿਆ ਸਭ ਹੀ ਸੁਤ ਅੰਜਲ ਜੋਰ ਕੈ ਯੋਗ ਗਿਆਵੈ ਰਛ ਕਰੋ ਇਹ ਕੀ ਹਰਜੀ ਤੂੰ ਪੈ ਬਰਦਾਨ ਇਹ ਹਮ ਪਾਵੈ ਅੰਮ੍ਰਿਤ ਦੇਤ ਬਹਿ ਹਮ ਲਿਆਵਤ ਬਿਖ ਦਈ ਵਾਹੀ ਹਮ ਲਿਆਵੈ ਦੋਸ ਨਹੀਂ ਹਮਰੇ ਪਤ ਕੋ ਕਛ ਬਾਤ ਕਹੈ ਅਰਸੀਸ ਚੁਕਾਵੈ ਤਰਾਸ ਬੜੋ ਅਹ ਕੇ ਰਿਪ ਕੋ ਕਰ ਭਾਗ ਸਰਾ ਮਧਿਆਏ ਛਪੇ ਤੇ ਗਰਭ ਬਡੋ ਹਮਰੇ ਪਤ ਮੈਂ ਅਬ ਜਾਨ ਹਮੈ ਹਰਿ ਨਾਹੇ ਜਪੇ ਥੇ हे जग के पद हे करुणा निध तय दस रावण शीस कपे थे मूर्ख बात जनी ना कछु परिवार सनय हम एवो ही खपे थे कान बाज काली सो सुवैया बोल उठ्यो तब यो हर जी अब छाड़त हो तुम दक्षिण दियो रंचक ना बसियो सर मैं सब ही सुत लै संग बाटह पइयो ਸੀਕਰਤਾ ਐਸੀ ਕਰੋ ਤੁਮਹੂ ਤ੍ਰਿਆ ਲਈਓ ਪ੍ਰਿਆ ਹਰ ਨਾਮ ਸੋ ਲਈਓ ਛੋੜ ਦਇਓ ਹਰ ਨਾਗ ਬਡੋ ਥੱਕ ਜਾਏ ਕੈ ਮਧ ਬਰੇਤਨ ਪਈਓ ਕਵਿਓ ਬਾਸ਼ ਹੋਈਆ ਹੇਰ ਬਡੋ ਹਰ ਪੇ ਵੈ ਪੰਨਗ ਪੈ ਆਪਣੇ ਗ੍ਰਹਿ ਕੋਟ ਭਾਗਾ ਬਾਰੂ ਕੇ ਮਧ ਗਇਓ ਪਰ ਕੈ ਜਨ ਸੋਏ ਰਹਿਓ ਸੁਖ ਕੈ ਨਿਸ ਜਾਗਾ ਗਰਭ ਗਇਓ ਗਿਰ ਕੈ ਤਿਹ ਕੋ ਰਨ ਕੈ ਹਰ ਕੇ ਰਸ ਸੋ ਅਨੁਰਾਗਾ ਲੇਟ ਰਹਿਓ ਕਰ ਕੇ ਉਪਮਾ ਇਹ ਡਾਰ ਚਲੇ ਕਿਰਸਾਨ ਸੁਹਾਗਾ ਸੁਧ ਭਈ ਜਬ ਹੀ ਓ ਕੋ ਤਬ ਹੀ ਉਠ ਕੇ ਹਰਿ ਪਾਣ ਲਾਗਿਓ ਪੌੜ ਰਹਿਓ ਥੱਕ ਕੇ ਸੁਨ ਮੋ ਪਾਦੀ ਪਾਏ ਲਗਿਓ ਜਬ ਹੀ ਪੁਨ ਜਾਗਿਓ ਦੀ ਧਰਮ ਔਰ ਸੋ ਨੈਕ ਵਿਖੈ ਤੂੰ ਕਾਨ ਕਹੀ ਤੇਹ ਕੋਠ ਭਾਗਿਓ ਦੇਖ ਲਤਾ ਤੂੰ ਕੌਣ ਬਧੈ ਮਮ ਬਾਹਨ ਮੋਰ ਸਮੂ ਅਨੁਰਾਗਿਓ ਇਹ ਸ੍ਰੀ ਵਿਜਿਤਰ ਨਾਟਕ ਗ੍ਰੰਥੇ ਕ੍ਰਿਸ਼ਨ ਅਵਤਾਰੇ ਕਾਲੀ ਨਾਗ ਨਿਕਾਰਵੋ ਵਰਣਨ ਅਥ ਦਾਨ ਦੀ ਬੋ ਸਈਆ ਨਾਗ ਵਿਦਾ ਕਰ ਕੈ ਗਰੜਾ ਤਵਜ ਆਏ ਮਿਲਿਓ ਆਪਣੇ ਪਰਿਵਾਰੈ ਧਾਏ ਮਿਲਿਓ ਗਰੇ ਤਾਹੇ ਹਲੀ ਮਾਤ ਮਿਲੀ ਤਿਹ ਦੂਖ ਨਿਵਾਰੈ ਸ੍ਰਿੰਗ ਤਰੇ ਹਰਿ ਤੇਨ ਹਜ਼ਾਰ ਤਵੈ ਤਿਹ ਕੇ ਸ੍ਰੀ ਉਪਰਿਵਾਰੈ ਸਿਆਮ ਕਹੈ ਮਨ ਮੋਹ ਬਢਾਏ ਬਹੁ ਪੁੰਨ ਕੈ ਬਾਮਨ ਕੋ ਦੈ ਡਾਰੈ ਲਾਲ ਮਨੀਰ ਨਾਗ ਬੜੇ ਨਗ ਦੇਤ ਜਵਾਹਰ ਤੀਛਨ ਘੋਰੇ ਉਹ ਕਰਉ ਬਿਰਦੇ ਚੁਨ ਕੇ ਜਰ ਬਾਫ ਦਿਵਾਵਤ ਹੈ ਦਿਜ ਜੋਰੇ ਮੋਤਨ ਹਾਰ ਹੀਰੇ ਅਰ ਮਾਨਕ ਦੇਵਤ ਹੈ ਪਰ ਪਾਨਨ ਬੋਰੇ ਕੰਚਨ ਰੋਕਣ ਕੇ ਗਹਣੇ ਗੜ ਦੇਤ ਕਹੈ ਸੋ ਬਚੇ ਸੁਤ ਮੋਰੇ ਅਥ ਦਵਾਨਲ ਕਥਨੰ ਸਵਈਆ ਹੋਏ ਪ੍ਰਸੰਨ ਸਭੈ ਬ੍ਰਿਜ ਕੇ ਜਨ ਰਹਿਣ ਪਰੇ ਘਰ ਭੀਤਰ ਸੋਏ ਆਗ ਲਗੀ ਸੋ ਦਿਸਾ ਬਦਿਸਾ ਮਦ ਜਾਗ ਤਵੈ ਤਿਹ ਤੇ ਡਰ ਹੋਏ ਰਛ ਕਰੈ ਹਮਰੀ ਹਰ ਜੀਏ ਚਿਤ ਵਿਚਾਰ ਤਹਾਂ ਕਹ ਹੋਏ ਦ੍ਰਿਗ ਬਾਤ ਕਹੀ ਕਰੁਣਾ ਨਿਦਮੀਚ ਮੀਚ ਲਇਓ ਇਤਨਾ ਸੋ ਤਉ ਦੁਖ ਖੋਏ ਮੀਚ ਲੈ ਦ੍ਰਿਗ ਜੋ ਸਭ ਹੀ ਨਰ ਨਰਪਾਨ ਕਰਿਓ ਹਰ ਹਰ ਦੋ ਤਉ ਦੋਖ ਮਿਟਾਏ ਦਇਓ ਪੁਰ ਕੋ ਸਭ ਹੀ ਜਨ ਕੇ ਮਨ ਕੋ ਹਮ ਦਇਓ ਭਉ ਚਿੰਤ ਕਛੂ ਨਹਿ ਹੈ ਤੇ ਕੋ ਜਿਨ ਕੋ ਕਰਨਾ ਨਿਦ ਦੂਰ ਕਰੈ ਖਾਓ ਦੂਰ ਕਰੀ ਤਬਤਾ ਤਿਹ ਕੀ ਜਨ ਢਾਰ ਦਇਓ ਜਲ ਕੋ ਛਲ ਕੈ ਰਉ ਕਵਿਤ ਆਖ ਮਿਟਵਾਏ ਮਹਾ ਬਾਪ ਕੋ ਵਢਾਏ ਅਤ ਸੋਖ ਮਨ ਪਾਏ ਆਗ ਖਾਏ ਗਇਓ ਸਾਵਰਾ ਲੋਕਨ ਕੀ ਰਛਨ ਕੇ ਕਾਜ ਕਰਨਾ ਕੇ ਨਿਦ ਮਹਾ ਛਲ ਕਰਕੇ ਬਚਾਏ ਲਇਓ ਗਾਵਰਾ ਕਹਿ ਕਬ ਸਿਆਮ ਤਿਨ ਕਾਮ ਕਰਿਓ ਦੋ ਕਰਿ ਧਾਕੋ ਹੁਨ ਫੈਲ ਰਿਓ ਦਸੋ ਦਿਸ ਨਾਵਰਾ ਦਿਸ਼ਟ ਬਚਾਏ ਸਾਥ ਦਾਤਨ ਚਵਾਏ ਸੋ ਤੋ ਗਇਓ ਹੈ ਪਚਾਏ ਜੈਸੇ ਖੇਲੇ ਸਾਂਗ ਬਾਵਰਾ ਇਤ ਕ੍ਰਿਸ਼ਨਾ ਅਵਤਾਰ ਦਵਾਨਲ ਤੇ ਬਚਾਇ ਬਉ ਵਰਨਨ ਅਥ ਗੋਪਨ ਸੋ ਹੋਲੀ ਖੇਲਵੋ ਸੋਈਆ ਮਾਗ ਬਤੀਤ ਭੈ ਰੁਤ ਫਾਗੁਨ ਆਏ ਗਈ ਸਭ ਖੇਲਤ ਹੋਰੀ ਗਾਵਤ ਗੀਤ ਵਜਾਵਤ ਤਾਲ ਕਹੈ ਮੁਗਤੇ ਪਰਵਾ ਮਿਲ ਜੋਰੀ ਡਾਰਤ ਹੈ ਅਲਤਾਬਨ ਤਾ ਛਟਕਾ ਸੰਮਾਰਤ ਬੈਸਨ ਥੋਰੀ ਖੇਲਤ ਤਿਸਿਆਮ ਤਮਾਰ ਅਨੂਪ ਮਹਾ ਮਿਲ ਸੁੰਦਰੀ ਸਾਮਲ ਗੋਰੀ ਅੰਤ ਬਸੰਤ ਪੈ ਰੁਤ ਗ੍ਰੀਖੰ ਆਏ ਗਈ ਹਰ ਖੇਲ ਮਚਾਇਓ ਆਹੋ ਮਿਕ ਦੂ ਦਿਸਤੇ ਤੂੰ ਕਾਨ ਭੈ ਤਨਠੀ ਸੁਖ ਪਾਇਓ ਦੈਤ ਪ੍ਰਲੰਭ ਬਡੋ ਕਪਟੀ ਤਬ ਬਾਲਕ ਰੂਪ ਤਰਿਓ ਨਾ ਜਨਾਇਓ ਕੰਧ ਚੜਾਏ ਹਲੀ ਕੋ ਉਡਿਓ ਤਿਨ ਮੂਕਨ ਸੋ ਤਰ ਮਾਰ ਗਿਰਾਇਓ ਕੇਸਵ ਰਾਮ ਪਏ ਤਨ ਠੀ ਮਿਕ ਬਾਲਕ ਏ ਤਬ ਹੀ ਸਭ ਚਾਰੇ ਦੈਤ ਮਿਕਿਓ ਸੁਧ ਨੰਦੈ ਕੇ ਸੰਗ ਖੇਲ ਜਿਤਿਓ ਮੁਸਲੀ ਹਰਿਹਾਰੇ ਆਪ ਚੜੋ ਨਾ ਚੜਿਓ ਸੋ ਕਹਿਓ ਇਨ ਪੈ ਤਿਹ ਕੇ ਬਪ ਕੋ ਭਗਤਾਰੇ ਮਾਰ ਗਿਰਾਇ ਦਇਓ ਤਰਨੀ ਪਰ ਵੀਰ ਬਡੋ ਵਨ ਮੂਕਨ ਮਾਰੇ ਇਤ ਸ੍ਰੀ ਵਿਚਿਤ੍ਰ ਨਾਟਕੇ ਕ੍ਰਿਸ਼ਨਾ ਅਵਤਾਰੇ ਪ੍ਰਲੰਭ ਦੈਤ ਬਧੈ